ਰਾਮ ਕਲੀ ਕੀ ਵਾਰ ਆਏ ਬਲਵਾਂਡੇ ਤਥਾ ਸਤੈ ਢੂਮ ਆਖੀ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੇ ਜੋਖੀ ਵਿਦੈ ਦੇ ਗੁਨਾਸ ਦੀ ਭੈਣ ਭਰਾ ਵੈ ਪਾਰੰਗਤ ਦਾਨ ਪੜੀ ਵਿਦੈ ਨਾਨਕ ਰਾਹ ਚਲਾਇਆ ਸਚ ਕੋਟ ਸਦਾਣੀ ਨੀਵਦੈ ਲਾਹਣੇ ਤਰਿਓਨ ਛਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ ਮਾਤੀ ਗੁਰ ਆਤਮ ਦੇਵ ਦੀ ਖੜਗ ਜੋਰ ਪਰਾ ਕੋਈ ਦੀ ਅਦੈ ਗੋਰੀ ਚੇਲੇ ਰਹ ਰਾਸ ਕੀ ਨਾਨਕ ਸਲਾਮਤ ਥੀਵਦਾ ਸਹਿ ਟਿਕਾ ਦਿੱਤੋ ਸੋ ਜੀਵਦਾ ਲਹਣੇ ਦੀ ਫੇਰ ਨਾਰ ਨਾਰਕਾ ਦੋਈ ਖੱਟੀਐ ਜੋਤੀ ਉਹ ਹਾਜੂ ਜੁਗ ਸਹਾਇ ਸਹਿ ਕਾਇਆ ਫੇਰ ਪਲਟੀਐ ਚੁਲੈ ਸੋ ਛਤ ਨਿਰੰਜਨੀ ਮਨ ਤਖਤ ਬੈਠਾ ਗੁਰ ਹਟਿਐ ਕਰਹਿ ਜੇ ਗੁਰ ਫਰਮਾਇਆ ਸਿਰ ਜੋਗ ਅਲੂਣੀ ਚੱਟੀਐ ਲੰਗਰ ਚੱਲੈ ਗੁਰ ਸਬਦੀ ਹਰਿ ਤੋੜ ਆਵੀ ਖੱਟੀਐ ਖਰਚੇ ਦਿੱਤੀ ਖਸਮ ਦੀ ਆਵਖਾ ਦੀ ਖੈਰ ਦਬਟੀਐ ਹੋਵੇ ਸਿਵਤ ਖਸਮ ਦੀ ਨੂਰ ਅਰਸੋ ਕੁਰਸੋ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਾਲੋ ਜਨਮ ਜਨਮ ਦੀ ਕੱਟੀਐ ਸੱਚ ਜੇ ਗੋਰੀ ਫਰਮਾਇਆ ਕਿਉ ਏਦੂ ਬੋਲੋ ਅਟੀਐ ਪੁੱਤਰੀ ਕੌਲ ਨ ਪਾਲਿਓ ਕਰ ਪੀਰੋ ਕੰਨ ਮੁਰਟੀਐ ਦਿਲ ਖੋਟਾ ਆਕੀ ਨ ਬਨ ਭਾਰ ਉਚਾਇਨ ਛਟੀਐ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿਨੈ ਥਟੀਐ ਕੌਣ ਹਾਰੇ ਕਿਨ ਉਵਟੀਐ ਜਿਨ ਕੀ ਤੀਸੋ ਮੰਨਣਾ ਕੋ ਸਾਲ ਜਿਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤ ਗੁਰ ਆਖੈ ਸੱਚਾ ਕਰੇ ਸਾਵਾਤ ਵੈ ਦਰਹਾਲੀ ਗੁਰ ਅੰਗਦ ਦੀ ਲੋਹੀ ਫਰੀ ਸਜ ਕਰਤਾ ਬੰਧਵਾਲੀ ਨਾਨਕ ਆਇਆ ਪਲਟ ਘਰ ਮਨ ਤਖਤ ਬੈਠਾ ਸਹਿ ਡਾਲੀ ਦਰ ਸੇਵੇ ਉਮਤ ਖੜੀ ਮਸਕਲਾ ਹੋਏ ਜੰਗਾਲੀ ਦਰ ਦਰਵੇਸ਼ ਖਸਮਦਾ ਨਾਏ ਸੱਚੈ ਬਾਣੀ ਲਾਲੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤੀ ਵੰਡੀ ਐ ਰਸ ਅੰਮ੍ਰਿਤ ਖੀਰ ਕਿਹਾਲੀ ਗੁਰਸਿੱਖਾ ਕੇ ਮੁਖ ਉਜਲੇ ਮਨ ਮੁਖ ਥੀਏ ਪਰਾਲੀ ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ ਮਾਤਾ ਖੀਵੀ ਸੌ ਸੋਏ ਜਿਨ ਕੋਏ ਉਠਾਲੀ ਹੋਰਿਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਉਨ ਨਾਨਕ ਈਸ਼ਰ ਜਗਨਾਥ ਉਚ ਹੱਦੀ ਵੈਣ ਵਿਰ ਕਿਉਨ ਮਾਧਾਣਾ ਪਰਬਤਕਾਰੀ ਨੇਤਰ ਵਾਸਕ ਸਬਦ ਰਿੜ ਕਿਉਨ 14 ਰਤਨ ਨਿਕਾਲੇ ਅਨ ਕਰ ਆਵਾ ਗਾਉਣ ਚਿਲ ਕਿਉਨ ਕੁਦਰਤ ਇਹ ਵੇ ਖਾਲੀਉਣ ਜਿਣ ਐਵੜ ਪਿੰਡ ਠਣਕਿਉਣ ਲਹਾਣੇ ਧਰਿਓਨ ਛਤਰ ਸਿਰ ਅਸਮਾਨ ਕਿਆੜਾ ਛਕਿਉਣ ਜੋਤੀ ਸਮਾਣੀ ਜੋਤੀ ਮਾਹੇ ਆਪ ਆਪੈ ਸੇਤੀ ਮਿਕਿਉਣ ਸਿੱਖਾਂ ਪੁੱਤਰਾਂ ਕੀ ਗਾਇਆ ਸਭ ਉਮਤ ਹੀ ਵੇਖੋ ਜੇ ਕਿਉਂ ਜਾਂ ਸੁਧੋ ਸੋ ਤਾਂ ਲਹਣਾ ਟਿਕਿਉਂ ਫੇਰ ਵਸਾਇਆ ਫੇਰ ਆਣੀ ਸਤਿਗੁਰ ਖਾਡੂਰ ਜਾਤਾ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ ਲੱਭ ਵਿਨਾਹੇ ਮਾਨਸਾ ਜਿਉ ਪਾਣੀ ਬੂਰ ਵਰਿਆ ਦਰਗਾ ਗੁਰੂ ਕੀ ਕੁਦਰਤੀ ਨੂਰ ਜਿਤ ਸੁਹਾਤ ਨਾ ਲੱਭਈ ਤੂੰ ਉਹ ਠਰੂਰ ਨੌ ਨਿਜ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਜੈ ਚੂਰ ਨੇੜਾ ਦਿਸੈ ਮਾਤ ਲੋਕ ਤੁਧ ਸੁਜੈ ਦੂਰ ਫੇਰ ਵਸਾਇਆ ਫੇਰਵਾਣੀ ਸਤਗੁਰ ਖਾਡੂਰ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪੀਉ ਦਾਦੇ ਜਿਵਹਾ ਪੋਤਾ ਪ੍ਰਵਾਨ ਜਿਨ ਬਾਸਕ ਨੇਤਰਾ ਕੱਤਿਆ ਕਰ ਨੇਹੀ ਤਾਨ ਜਿਨ ਸਮੁੰਦ ਵਿਰੋਲਿਆ ਕਰ ਮੇਰ ਮਦਾਨ 14 ਰਤਨ ਨਿਕਾਲਿਆਂ ਕੀ ਤੋਨ ਚਾਨਾਨ ਘੋੜਾ ਕੀਤੋ ਸਾਜਦਾ ਜਤ ਕੀਓ ਪਲਾਣ ਤਣਪ ਚੜਾਇਓ ਸਤ ਦਾ ਜਸ ਹੰਦਾਬਾਨ ਕਾਲੀ ਵਿੱਚ ਧੂ ਅੰਧਾਰ ਸਾ ਚੜਿਆ ਰਹਿ ਪਾਣ ਸਤਹੁ ਖੇਤ ਜਮਾਇਓ ਸਤਹੁ ਛਾਵਾਨ ਨਿਤਰ ਸੋਈ ਤੇਰੀ ਐ ਘਿਓ ਮੈਦਾ ਖਾਣ ਚਾਰੇ ਕੁੰਡਾ ਸੁਜੀਓ ਸੋ ਮਨ ਮਹਿ ਸਬਦ ਪ੍ਰਵਾਣ ਆਵਾ ਗਉਣ ਨਿਵਾਰਿਓ ਕਰਿ ਨਦਰ ਨੀਸਾਨ ਔਤਰਿਆ ਔਤਾਰ ਲੈ ਸੋ ਪੁਰਖ ਸੁਜਾਨ ਚਖੜੀ ਵਾਉ ਨਾ ਡੋਲਈ ਪਰਬਤ ਮੇਰਾਨ ਜਾਣੈ ਬਿਰਖਾ ਜੀ ਕੀ ਜਾਣੀ ਹੂ ਜਾਣ ਕਿਆ ਸਾਲਾ ਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗਰ ਸੁਜਾਨ ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ ਨਾਨਕ ਹੰਦਾ ਛਤਰ ਸੇਰੀ ਉਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪੀਉ ਦਾਦੇ ਜਿਵਿਹਾ ਪੋਤਰਾ ਪ੍ਰਵਾਨ ਤਨ ਤਨ ਕੋਰ ਜਿਨ ਸਿਰਿਆ ਤਨੈ ਸਵਾਰਿਆ ਪੂਰੀ ਹੋਈ ਕਰਾਮਾਤੀ ਆਪ ਸਿਰਜਣਹਾਰ ਹੈ ਧਾਰਿਆ ਸਿੱਖੀ ਅਤੈ ਸੰਗਤੀ ਭਾਰ ਬ੍ਰਹਮਕਾਰੀ ਨਮਸਕਾਰਿਆ ਹਟਾਲੋ ਹੋ ਅਤੋਲ ਤੂੰ ਤੇਰਾ ਅੰਤ ਨ ਪਾਰਾਵਾਰਿਆ ਵਾਰਿਆ ਜਿੰਨੀ ਤੂੰ ਸੇਵਿਆ ਭਾਉ ਕਰਿ ਸੇ ਤੁਦ ਭਾਰੀ ਉਤਾਰਿਆ ਲਬ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੂੰ ਸਭ ਪਰਵਾਰਿਆ ਧਨ ਸੁ ਤੇਰਾ ਥਾਨ ਹੈ ਸਚ ਤੇਰਾ ਪੈਸ ਕਾਰਿਆ ਨਾਨਕ ਤੂੰ ਲਹਣਾ ਤੂੰ ਹੈ ਗੁਰ ਅਮਰੂ ਤੂੰ ਵਿਚਾਰਿਆ ਗੁਰ ਡਿਠਾ ਤਾਂ ਮਨ ਸਾਧਾਰਿਆ ਚਾਰੇ ਜਾਗੇ ਚੌਜਗੀ ਪੰਚਾਣ ਆਪੇ ਹੋਆ ਆਪੀ ਨੈ ਆਪ ਹੋਣ ਆਪੇ ਹੀ ਥਮ ਖਲੋਆ ਆਪੇ ਪੱਟੀ ਕਲਮ ਆਪ ਹੀ ਆਪ ਲਿਖਣ ਹਾਰਾ ਹੋਆ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ਉਗਵਣ ਹੋਤੈ ਆਤਮਣ ਹੋ ਚਹੋ ਚੱਕੀ ਕੀਆਂ ਨੂੰ ਲੋਆ ਜਿੰਨੀ ਗੁਰੂ ਨਾ ਸੇਵਿਓ ਮਨ ਮੁਖਾ ਭਇਆ ਮੁਆ ਦੂਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚੌਜਗੀ ਪੰਚਾਇਣ ਆਪੇ ਹੋਆ